ਜੋ ਸੰਤ ਕਹਿੰਦੇ ਨੇ ਮਹਾਰਾਜਾ ਸਾਹਿਬ ਇਹ ਕੀ ਹੈ ਇਹ ਜੀ ਥੋੜੀ ਜੀ ਭੇਟਾ ਤੁਹਾਡੀ ਇਹ ਮੈਨੂੰ ਤੇ ਲੋੜ ਨਹੀਂ ਇਹ ਸੰਤ ਜੀ ਲੈ ਲਓ ਕਿਸੇ ਨੂੰ ਦੇ ਛੱਡਿਓ ਕਹਿੰਦਾ ਤੇਰੇ ਹੱਥ ਟੁੱਟੇ ਨੇ ਮੈਨੂੰ ਤੂੰ ਦੇ ਜਾ ਮੈਂ ਅਗਾ ਦਿਆਂਗਾ ਤੇ ਤੂੰ ਹੀ ਦੇਈ ਜਾ ਕਿਸੇ ਨੂੰ ਮੈਂ ਕਿਉਂ ਵਕਤ ਕਰਾਂ ਇਹ ਉਸਨੇ ਕੋਈ ਉਹਦੇ ਕੋਲ ਨਹੀਂ ਲਿਆ ਆਖਰ ਉਸ ਮਹਾਰਾਜ ਜੀ ਸਿੰਘ ਕਹਿੰਦਾ ਜੀ ਕੋਈ ਹੋਰ ਹੁਕਮ ਕਹਿੰਦਾ ਤੈਨੂੰ ਹੁਕਮ ਹੈ ਤੂੰ ਕਥਾ ਸੁਣਨਾ ਆਇਆ ਕਰ ਅਜੀ ਕਿਉਂ ਇਹ ਕੱਲ ਨੂੰ ਫੇਰ ਤੂੰ ਹੀ ਪਵਾੜਾ ਕਰੇਗਾ ਤੇ ਇਸ ਵਾਰ ਜੇ ਤੂੰ ਕਥਾ ਜੀ ਨਾ ਆਇਆਗਾ ਤੂੰ ਮਿਹਰਬਾਨੀ ਕਰਕੇ ਆਪਣੇ ਘਰ ਹੀ ਜਾਓ ਇਸ ਦਾ ਨਾਮ ਹੈ ਤਿਆਗ ਤਿਆਗੀ ਸੰਤ ਨੂੰ ਇੱਕ ਪੈਸਾ ਮਿਲ ਗਿਆ ਉਸ ਨੇ ਬਨ ਛੜਿਆ ਇੱਕ ਤਿਆਗੀ ਸੰਤ ਨੂੰ ਪੈਸਾ ਕਿਤੋਂ ਇੱਕ ਮਿਲ ਗਿਆ ਮੈਂ ਦਿਆਂ ਕਿੰਨੂੰ ਇਹ ਪੈਸਾ ਸੰਤ ਸੀ ਸੋਚੀ ਪਿਆ ਕੋਲ ਬੈਠਣ ਵਾਲਿਆਂ ਵਿੱਚੋਂ ਕਿਸੇ ਨੇ ਇਹ ਕਿਹਾ ਸਭ ਤੋਂ ਬਹੁਤੀ ਲੋੜ ਵਾਲੇ ਨੂੰ ਇਹ ਦੇਣਾ ਚਾਹੀਦਾ ਆਂਦਾ ਉਹ ਮੈਂ ਕਿੰਨੂੰ ਦਿਆਂ ਉਹਨੂੰ ਖੁਦਖਤੀ ਲੱਗੀ ਵੀ ਕਿੱਥੋਂ ਪੈਸਾ ਮੈਂ ਕਰ ਗਲੋਂ ਕੀ ਕੋ ਲਾਵਾਂ ਇਹਨੂੰ ਉਹ ਆਂਦੇ ਨੇ ਜੀ ਬੜੀ ਲੋੜ ਵਾਲੇ ਨੂੰ ਦੇ ਦਿਓ ਉਹ ਕਹਿੰਦਾ ਜਦ ਤੇ ਸਭ ਸੰਸਾਰ ਹੈ ਲక్ష్ਮੀ ਦੇ ਉੱਤੇ ਮਰ ਰਿਹਾ ਜਦ ਕਿ ਹਰ ਇੱਕ ਬੰਦਾ ਹੈ ਲక్ష్ਮੀ ਦੀ ਪੂਜਾ ਕਰ ਰਿਹਾ ਸਾਰੀ ਦੁਨੀਆ ਦੇ ਇਹਦੇ ਤੇ ਮਰਣੀ ਤੇ ਮੈਨੂੰ ਕੀ ਪਤਾ ਲੱਗੇਗਾ ਕਿਹੜਾ ਭੁੱਖਾ ਹੈ ਕਹਿੰਦੇ ਨੇ ਕੋਈ ਨਹੀਂ ਵਕਤ ਆਏਗਾ ਤੇ ਉਹਨੇ ਲੈ ਕੇ ਨਾ ਪੈਸਾ ਤੇ ਲੰਗੋਟ ਭੱਲੇ ਬੰਨ ਛੜਿਆ ਇੱਕ ਦਿਨ ਤੁਰਿਆ ਜਾਂਦਾ ਸੀ ਸਾਧੂ ਸਾਧੂ ਤੁਰਿਆ ਜਾਂਦਾ ਸੀ ਚਤਰੰਗ ਚਤਰੰਗੀ ਸੈਨਾ ਤੁਰੀ ਆਉਂਦੀ ਸੀ ਬਾਦਸ਼ਾਹ ਦੀ ਉਹ ਕਿਸੇ ਹੋਰ ਥਾਂ ਉਸਨੇ ਹਮਲਾ ਕਰਨਾ ਸੀ ਸਾਧੂ ਇੱਕ ਪਾਸੇ ਖਲੋਤਾ ਪੁੱਛਦਾ ਹੈ ਕੌਣ ਹੈ ਅਜੇ ਬਾਦਸ਼ਾਹ ਇਹ ਕਿੱਥੇ ਚਲਿਆ ਇਹ ਫਲਾਣੇ ਦੇ ਰਾਜ ਤੇ ਹਮਲਾ ਕਰੇਗਾ ਇਹ ਕਿਉਂ ਕਰੇਗਾ ਇਹ ਉੱਥੇ ਲੜਾਈ ਹੋਏਗੀ ਬੰਦੇ ਮਰਨਗੇ ਤੇ ਉਹਦੀ ਟੈਰੀਟਰੀ ਤੇ ਉਹਦੇ ਜਿਹੜਾ ਸਲਤਨਤ ਉਹਦੇ ਤੇ ਕਬਜ਼ਾ ਕਰ ਗਏ ਇਹ ਭੁੱਖਾ ਨੂੰ ਰੋਟੀ ਨਹੀਂ ਮਿਲਦੀ ਇਹ ਨਹੀਂ ਰੋਟੀ ਕਿਉਂ ਨਾ ਸਾਰੇ ਇਹਦੇ ਕੋਲ ਖਾਂਦੇ ਨੇ ਇਸ ਵਾਸਤੇ ਜਾਂਦਾ ਪਿਆ ਹੁਣ ਜੀ ਉਹ ਆਂਦਾ ਵਾਹ ਵਾਹ ਵਾਹ ਜਾਲ ਛਾਲ ਮਾਰੀ ਦਰਸ਼ਨ ਕਰਾ ਦੇਗਾ ਉਹ ਹੈ ਕਿਤੇ ਉਹ ਜਿਹਾ ਬੰਦਾ ਅਜੀ ਸਭ ਤੋਂ ਪਿੱਛੇ ਆ ਉਹਦੀ ਪਾਲਕੀ ਤੇ ਪਾਲਕੀ ਦੇ ਵਿੱਚ ਬੈਠਾ ਆ ਜਦੋਂ ਉਹਨੇ ਆਖਿਆ ਨਾ ਉਹ ਪਾਲਕੀ ਤੁਰੀ ਆਉਂਦੀ ਫਕੀਰ ਉਹਦੇ ਕੋਲ ਚਲਾ ਗਿਆ ਉਹ ਪੈਸਾ ਖੋਲ ਕੇ ਨਾ ਪੱਲਿਓ ਤੇ ਰਾਜੇ ਦੀ ਪਾਲਕੀ ਦੇ ਜਿਸੋ ਤੇ ਵੱਡੇ ਬੰਦੇ ਜਿਹੜੇ ਹੁੰਦੇ ਨੇ ਨਾ ਭਾਵੇਂ ਕਿਸੇ ਨੂੰ ਕੁਝ ਹੋਏ ਜੇ ਵੱਡੇ ਬੰਦੇ ਦੇ ਕੋਲੋਂ ਦਿਨਾਂ ਦੇ ਐਂ ਵੀ ਕਰੋ ਤੇ ਆਦਾ ਖਰੇ ਮੈਨੂੰ ਮੱਥਾ ਹੀ ਟੇਕਿਆ ਸੀ ਉਹਦੇ ਦਿਲ 'ਚ ਵੀ ਇਸ ਨੇ ਮੈਨੂੰ ਭੇਟਾ ਦਿੱਤੀ ਹੈ ਤੇ ਪੈਸਾ ਸੁੱਟ ਕੇ ਨੱਚ ਗਿਆ ਰਾਜਾ ਕਹਿੰਦਾ ਇਹਨੂੰ ਬੁਲਾਓ ਬੁਲਾਇਆ ਇਹਦੇ ਨੇ ਸੰਤ ਜੀ ਕੀ ਗੱਲ ਤੁਹਾਡਾ ਕੋਈ ਕਿਸੇ ਨਾਲ ਇੰਤਕਾਲ ਦਾ ਰੌਲਾ ਕੀ ਗੱਲ ਹੈ ਦੱਸੋ ਪੈਸਾ ਕਾਦੇ ਵਾਸਤੇ ਭੇਟਾ ਦਿੱਤੀ ਜੇ ਅਹ ਜੀ ਭੇਟਾ ਦਿੱਤੀ ਹੈ ਅਹ ਹਾਂ ਅਹ ਭੇਟਾ ਤੇ ਨਹੀਂ ਦਿੱਤੀ ਹੈ ਕੀ ਦਿੱਤਾ ਜੀ ਅਹ ਤੈਨੂੰ ਭੁੱਖਾ ਵੇਖ ਕੇ ਪੈਸਾ ਦਿੱਤਾ ਉਹ ਕਹਿੰਦਾ ਉਹ ਮੈਂ ਭੁੱਖਾ ਵਾਂ ਅਹ ਹਾਂ ਅਹ ਮੇਰੀ ਚਤਰੰਗੀ ਸੈਨਾ ਇਹ ਆ ਬੜਾ ਕੁਝ ਜਿੰਨਾ ਮਰਜੀ ਇਹਦੇ ਕਰੀਏ ਕਹਿੰਦੇ ਨੇ ਤੈਨੂੰ ਭੁੱਖਾ ਵੇਖ ਕੇ ਦਿੱਤਾ ਇਹ ਪੈਸਾ ਅਹ ਕੀ ਗੱਲ ਕਹਿੰਦਾ ਰਾਜਾ ਭੁੱਖਾ ਕੌਣ ਹੈ ਉਹ ਕਹਿੰਦਾ ਭੁੱਖਿਆਂ ਭੁੱਖ ਨਾ ਉਤਰਾ ਜੇ ਬੰਨਾ ਪੁਰੀਆ ਭਾਰ ਭੁੱਖੇ ਦੀ ਭੁੱਖ ਨਹੀਂ ਉਤਰਦੀ ਜੇ ਉਹਨੂੰ ਕੁੜੀਆਂ ਦੇ ਭਾਰ ਵੀ ਬੰਨ ਦਈਏ ਇਹ ਭੁੱਖਾ ਹੋਇਆ ਜਿਹਦੀ ਤ੍ਰਿਸ਼ਨਾ ਨਹੀਂ ਹਟੀ ਕਹਿੰਦੇ ਨੇ ਰਾਜਾ ਤੇਰੀ ਤ੍ਰਿਸ਼ਨਾ ਹਟ ਗਈ ਐ ਨਹੀਂ ਵੇ ਤੂੰ ਭੁੱਖਾ ਹੀ ਹੋਣਾ ਤੇ ਫਿਰ ਉਹ ਕਹਿੰਦੇ ਨੇ ਕਰੋ ਗੌਣ ਨਿਜ ਭੌਣ ਕੋ ਤਰੋ ਮੌਨ ਪਾਲ ਤ੍ਰਿਸ਼ਨਾ ਚਿੱਤ ਵਿਸ਼ਾਲ ਜੇ ਵੇ ਨਾਲ ਪਰਮ ਕੰਗਾਲ ਚੁੱਪ ਕਰਕੇ ਰਾਜਾ ਆਪਣੇ ਘਰ ਨੂੰ ਚਲਾ ਜਾ ਜਿਹਦੇ ਹਿਰਦੇ ਵਿੱਚ ਤ੍ਰਿਸ਼ਨਾ ਹੈ ਨਾ ਉਹ ਭਾਵੇਂ ਕਿੱਡਾ ਵੀ ਲੱਖਪਤੀ ਹੈ ਉਹ ਭੁੱਖਾ ਹੀ ਰਾਜਾ ਕਹਿੰਦਾ ਇਸੇ ਹੀ ਸਾਰਾ ਕੁਝ ਛੱਡ ਕੇ ਸੰਤਾਂ ਕੋਲ ਭਜਨ ਪੁੱਛ ਗਿਆ ਤੇ ਨਾਲ ਹੀ ਉਹਨਾਂ ਦੇ ਸੰਸਾਰ ਨੂੰ ਛੱਡ ਕੇ ਬਾਹਰ ਚਲਾ ਗਿਆ ਸੋ ਮੇਰਾ ਮਤਲਬ ਜਦ ਤੱਕ ਤ੍ਰਿਸ਼ਨਾ ਨਹੀਂ ਸਾਡੇ ਦਿਲ ਤੋਂ ਵਿੱਚੋਂ ਜਾਂਦੀ ਆ ਵੀ ਮਿਲ ਜਾਏ ਆ ਵੀ ਮਿਲ ਜਾਏ ਉਹ ਭੁੱਖਾ ਹੋ ਭਾਵੇਂ ਉਹਦੇ ਕੋਲ ਲੱਖਾਂ ਵੀ ਰੁਪਏ ਕੇ ਅਖੀਰ ਕਹਿੰਦੇ ਨੇ ਸਾਹ ਸਿਆਣ ਪਰ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਬਾਹਰ ਬੜਾ ਸਿਆਣਾ ਐਡਾ ਸਿਆਸੀ ਐ ਇਧਰ ਦੀ ਲਾਂਦਾ ਇਧਰ ਦੀ ਕਰਦਾ ਜਿੱਡੇ ਝੂਠੇ ਸਿਆਸੀ ਬੰਦੇ ਨੇ ਅੱਜ ਕੱਲ ਇਹਨਾਂ ਦੁਨੀਆ ਤੇ ਕੋਈ ਜਮਣਾ ਹੀ ਨਹੀਂ ਅੱਜ ਕੱਲ ਤੇ ਧਾਰਮਿਕ ਵੀ ਬੜੇ ਝੂਠੇ ਹੋ ਗਏ ਆ ਪਰ ਇਹਦਾ ਤੇ ਗੱਲ ਹੀ ਗਾਂ ਦੀ ਗਾਂ ਦੀ ਤੇ ਹੌਲੀ ਹੌਲੀ ਮਾਰਸ ਕਰਾਂਗਾ ਕਹਿੰਦੇ ਨੇ ਸਾਹ ਸਿਆਣ ਭਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਪਰ ਉਹ ਸਿਆਣ ਭਾ ਈਸ਼ਵਰ ਦੇ ਦਰਬਾਰ 'ਚ ਇੱਕ ਵੀ ਨਹੀਂ ਚੱਲਦੀ ਤੇ ਅਖੀਰ ਕਹਿੰਦੇ ਨੇ ਮਹਾਰਾਜ ਫਿਰ ਕਿਰਪਾ ਕਰੋ ਕਿ ਸਚਿਆਰਾ ਹੋਈ ਆ ਉਹ ਸੱਚੇ ਕਿੱਕੂ ਹੋਈਏ ਗੁਰੂ ਦੇ ਦਰਬਾਰ ਵਿੱਚ ਭਗਵਾਨ ਦੇ ਦਰਬਾਰ ਵਿੱਚ ਕਿਸ ਤਰ੍ਹਾਂ ਸੱਚੇ ਹੋਈ ਆ ਕਿਉਂ ਕੂੜੇ ਟੁੱਟਾ ਪਾਲ ਤੇ ਝੂਠੀ ਪਾਲ ਜਿਹੜੀ ਸਾਡੇ ਅੱਗੇ ਝੂਠ ਦੀ ਦੀਵਾਰ ਲੱਗੀ ਉਹ ਕਿਸ ਤਰ੍ਹਾਂ ਟੁੱਟ ਸਕਦੀ ਆ ਉਹ ਕਿਰਪਾ ਕਰੋ ਜਿਹਦੇ ਨਾਲ ਉਹ ਸਾਡੀ ਝੂਠ ਦੀ ਦੀਵਾਰ ਟੁੱਟ ਜਾ ਅਖੀਰ ਫਿਰ ਗੁਰੂ ਨਾਨਕ ਆਂਦੇ ਨੇ ਹੁਕਮ ਰਜਾਈ ਚੱਲਣਾ ਹੁਕਮ ਹੀ ਆ ਨਾ ਜੋ ਹੁਕਮ ਇਥੇ ਹੁਕਮੀ ਦਾ ਮਤਲਬ ਹੈ ਮਤਲਬ ਹੁਕਮੀ ਜੋ ਈਸ਼ਵਰ ਹੈ ਪ੍ਰਭੂ ਹੈ ਗੁਰੂ ਹੈ ਉਹਦੀ ਰਜਾ ਅਨੁਸਾਰ ਚੱਲਣਾ ਦੁੱਖ ਆਇਆ ਤੇ ਤਾਂ ਵੀ ਸੁਖ ਕੇਤਿਆਂ ਦੁੱਖ ਭੂਖ ਸਦਮਾਰ ਇਹ ਸਮਝ ਲਿਆਓ ਕਿ ਇਹ ਵੀ ਦਾਤ ਤੇਰੀ ਦਾਤਾਰ ਕਹਿੰਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਸ ਗੁਰੂ ਦਾ ਜਿਹੜਾ ਹੁਕਮ ਹੈ ਨਾ ਉਹਦੇ ਅਨੁਸਾਰ ਜੇ ਤੂੰ ਚੱਲੇਗਾ ਨਾ ਤੇ ਫੇਰ ਇਹ ਚੀਜ਼ ਤੇਰੇ ਨਾਲ ਚੱਲਣੀ ਹੈ ਤਾਂ ਤੇਰੀ ਕੂੜੇ ਝੂਠੀ ਝੂਠੀ ਜਿਹੜੀ ਕੰਧ ਹੈ ਉਹ ਟੁੱਟ ਜਾਏਗੀ ਸੋ ਸਜਣੋ ਇੱਥੇ ਜਿਹੜੇ ਅਸੀਂ ਆਏ ਆ ਹੁਣ ਤੇ ਇੱਕ ਮਹੀਨਾ ਹੀ ਰਹਿ ਗਿਆ ਤੇ ਜੇ ਨਹੀਂ ਉਹਦੇ ਕੁਝ ਕੀਤਾ ਕਰਦੇ ਤੇ ਬੜਾ ਕੁਝ ਰਹੇ ਹੋ ਬੜੀ ਕਿਰਪਾ ਪਰ ਫੇਰ ਵੀ ਕੋਸ਼ਿਸ਼ ਕਰੋ ਬੋਲਣ ਦੀ ਜਾਚ ਸਿੱਖੋ ਬਹਿਣ ਦੀ ਜਾਚ ਸਿੱਖੋ ਸਿਮਰਨ ਕਰੋ ਇਸ ਮਹੀਨੇ ਵਿੱਚ ਕੁਝ ਨਾ ਕੁਝ ਖੱਟ ਕੇ ਜਾਇਓ ਆਪਣਾ ਆਪ ਗਵਾ ਕੇ ਨਾ ਜਾਈਏ ਸੋ ਮੈਂ ਤਸੇਮ ਨੇ ਸੱਚੇ ਪਾਤਸ਼ਾਹ ਦਾ ਕਲਮੋਨ ਸੀ ਉਹਨਾਂ ਨੇ ਹੁਕਮ ਕੀਤਾ ਸੀ ਤੇ ਮੈਂ ਇਹਨਾਂ ਨੂੰ ਆਖਿਆ ਜੀ ਦੋ ਚਾਰ ਦਿਨ ਹੋਰ ਠਹਿਰ ਜਾਈਏ ਹੌਲੀ ਹੌਲੀ ਕੰਮ ਹੋ ਜਾਏਗਾ ਪਰ ਜੀ ਦਾਦਿਆ ਦਾ ਸੱਤੀ ਵੀ 100 ਹੁੰਦਾ ਮੈਂ ਫਿਰ ਭਾਈ ਅਕਸਰ ਹੁਕਮ ਮੰਨ ਕੇ ਤੇ ਹਾਜ਼ਰ ਹੋ ਗਿਆ ਤੇ ਜੋ ਅਗੋ ਸਤਿਗੁਰ ਕਰਨਗੇ ਉਹਨਾਂ ਦੀ ਰਜ਼ਾ ਇੰਨੇ ਕੋ ਲਫ਼ਜ਼ਾਂ ਨਾਲ ਮੈਂ ਖਿਮਾ ਮੰਗਣਾ ਸਤਿ ਸ੍ਰੀ